ਸੁਈਆ ਛੰਦ ਆਵਤ ਹੀ ਨਿਰਭ ਕੇ ਦਲ ਤੇ ਹਰ ਬਾਜ ਕਰੀ ਰਤ ਕੋਟ ਕੂਟੇ ਸਾਜ ਗਰੇ ਨਿਰਭਰਾਜ ਕਹੂੰ ਬਰਬਾਜ ਗਰੇ ਹੇ ਨਾਵਤ ਛੂਟੇ ਤਾਜ ਕਹੂੰ ਗਜ ਰਾਜ ਰਣ ਪਟ ਕੇਸਨ ਤੇ ਗੈ ਕੇਸਨ ਜੂਟੇ ਪੌਣ ਸਮਾਨ ਬਹਿ ਕਲਿਬਾਨ ਸਵੇ ਅਰੇ ਬਾਦਲ ਸੇ ਚਲ ਬੂਟੇ ਤਾਏ ਪਰੇ ਕਰ ਕੋ ਬੜੇ ਭਟ ਪਾਨ ਕਮਾਨ ਕਿਰਪਾਨ ਸੰਭਾਰੇ ਪਟ ਸਲੋਹਤੀ ਪਰਸਾ ਕਰ ਕ੍ਰੋਧ ਚਹੂੰ ਦੇ ਚੌਕ ਪ੍ਰਹਾਰੇ ਕੁੰਜਰ ਪੁੰਜ ਗਿਰੇ ਰਣ ਮੂਰਧਨ ਸੋਭਤ ਹੈ ਅਤ ਢੀਲ ਢਿਲਾਰੇ ਰਾਵਣ ਰਾਮ ਸਮੈ ਰਣ ਕੇ ਗਿਰਰਾਜ ਮਨੋ ਹਨਵੰਤੁ ਖਾਰੇ ਚੌਪ ਚਰੀ ਚਤੁਰੰਗ ਚਮੂ ਕਰੁਣਾਲਿਆ ਕੇ ਪਰ ਸਿੰਦਰ ਪੇਲੇ ਤਾਏ ਪਰੇ ਕਰ ਕੋ ਭਠੀ ਕਰ ਕਾਟ ਸਭੈ ਪਗ ਦਵੈ ਨਾ ਪਿਛੇਲੇ ਬਾਣ ਕਮਾਨ ਕਿਰਪਾਨਨ ਕੇ ਕਨ ਸਿਆਮ ਕਨੇ ਤਨ ਆਜੁਦ ਝੇਲੇ ਸਨੂਣ ਡੰਗੇ ਰਮਣੀਏ ਰਮਾ ਪਾਤੇ ਫਾਗਨ ਅੰਤ ਬਸੰਤ ਸੇ ਖੇਲੇ ਕਾਏ ਸਭੈ ਸਹਿ ਕੈ ਕਮਲਾ ਪਤਿ ਕੋ ਭਰਿਓ ਕਰ ਆਜ ਦਲੀਨੇ ਦੁਜਨ ਸੈਣ ਵਿਖੈ ਧਾਸ ਕੈ ਛਿਨ ਮੈਂ ਬਿਨ ਪ੍ਰਾਨ ਸਵੈ ਅਰਿ ਕੀਨੇ ਟੂਟ ਪਰੈ ਰਮਣੀ ਅਸ ਭੂਖਣ ਵੀਰ ਬਲੀ ਅਤਿ ਸੁੰਦਰ ਚੀਨੇ ਯੋ ਉਪਮਾ ਉਪਜੀ ਮਨ ਮੈਂ ਰਣ ਭੂਕੋ ਮਾਨਵ ਭੂਖਨ ਦੀਨੇ ਚੌਪ ਚੜਿਓ ਕਰ ਕੋ ਕਲੀ ਕ੍ਰਿਤ ਆਜ ਦੇ ਅੰਗ ਅਨੇਕਨ ਸਾਜੇ ਤਾਲ ਮਿਰਦੰਗ ਉਪੰਗ ਮੁਚੰਗ ਸੋ ਭਾਂਤ ਅਨੇਕ ਭਲੀ ਵਿਦ ਬਾਜੇ ਪੂਰ ਫਟੀ ਛੁਟ ਤੂਰ ਜਟੀ ਜਟ ਦੇਵ ਦੇਵ ਦੋ ਉਠ ਭਾਜੇ ਕੋਪ ਕਛੂ ਕਰ ਕੈ ਚਿਤ ਮੋ ਕਲ ਕੀ ਅਵਤਾਰ ਜਬੈ ਰਣ ਗਾਜੇ ਬਾਜ ਹਨੇ ਗਜ ਰਾਜ ਹਨੇ ਨਿਰਭਰਾਜ ਹਨੇ ਰਣ ਭੂਮ ਗਿਰਾਏ ਡੋਲ ਗਿਰਿਓ ਗਿਰਮੇਰ ਰਸਾਤਲ ਦੇਵ ਦੇਵ ਸਵੈ ਪਹਾਰਾਏ ਸਾਤੋ ਸਿੰਧ ਸੁੱਕੀ ਸਰਤਾ ਸਭ ਲੋਕ ਅਲੋਕ ਸਵੈ ਥਾਰਾਏ ਚੌਕ ਚੱਕੇ ਦ੍ਰਿਗਪਾਲ ਸਵੈ ਕਿਹ ਪੈ ਕਲ ਕੀ ਕਰ ਕੋ ਪ੍ਰਸਾਏ ਬਾਣ ਕਮਾਨ ਸੰਭਾਰ ਹਠੀ ਹਠ ਠਾਨ ਹਠੀ ਰਣ ਕੋਟ ਕੁਮਾਰੇ ਜਾਂ ਕਹੂੰ ਸਿਰ ਬਾਹ ਕਹੂੰ ਅਸਰੀਨ ਪਰਮਾਨ ਸਭੈ ਕਰ ਡਾਰੇ ਬਾਜ ਕਹੂੰ ਗਜਰਾਜ ਤੁਜਾ ਰਥ ਉਸ਼ਟ ਪਰੇ ਰਣ ਪੁਸ਼ਟ ਵਿਦਾਰੇ ਜਾਨ ਗੁਬਾਗ ਬਣਿਓ ਰਣ ਮੰਡਲ ਪੇਖਨ ਕਉ ਜਟ ਤੂਰ ਪਧਾਰੇ ਬਲਾਜ ਭਰੇ ਅਰੇ ਰਾਜ ਚਹੁੰ ਦਿਸ ਭਾ ਚਲੇ ਨਹੀਂ ਆਨ ਘਿਰੇ ਗਹਿ ਬਾਣ ਕਿਰਪਾਨ ਗਦਾ ਬਰਥੀ ਛੜ ਛੈਲ ਛਕੇ ਚਿਤ ਚਿਰੇ ਪ੍ਰਿਤਮਾਨ ਸੁਜਾਨ ਅਜਾਨ ਪੂਜਾ ਕਰ ਪੈਜ ਪਰੇ ਨਹੀਂ ਫੇਰ ਫਿਰੇ ਰਣਮੋ ਮਰ ਕੈ ਜਸ ਕਉ ਕਰ ਕੈ ਹਰ ਸੋ ਲਰ ਕੈ ਪਵ ਸਿੰਧ ਤਰੇ ਰਾਗ ਸੋ ਜਾਣ ਸੁਰੰਗੇ ਹੈ ਸਿੰਦਰ ਛੁੱਟੀ ਐ ਸੀਸ ਪੈ ਸਰੋਣ ਹਲੇਲਾ ਬਾਜ ਗਰੇ ਪੜ ਰਾਜ ਕਹੂੰ ਵਿਚਲੇ ਕੁਬ ਕੈ ਕਲ ਕੇ ਅਸ ਮੇਲਾ ਚਾਚਰ ਜਾਣ ਕਰੈ ਬਸਦਾ ਪਰ ਜੂਝ ਗਿਰੇ ਪਗ ਦ્વੈ ਨਾ ਪਛੇਲੈ ਜਾਨ ਕਪਾਨ ਕੈ ਭੰਗ ਮਲੰਗ ਸੋ ਫਾਗਨ ਅੰਤ ਬਸੰਤ ਸੋ ਖੇਲੈ ਜੀਤ ਗਜੀਤ ਬਚੇ ਸੋ ਸਵੈ ਪੜ ਚੌਪ ਚੜੇ ਚਹੁ ਔਰਨ ਧਾਏ ਬਾਨ ਕਮਾਨ ਕਦਾ ਵਰਤੀ ਅਸ ਕਾੜ ਲੈ ਕਰਮੋ ਚਮਕਾਏ ਚਾਪ ਕੁਮਾਰ ਤੁਰੰਗ ਤਸੇ ਰਣ ਸਾਮਨ ਕੀ ਘੜ ਜੋ ਕਹਰਾਏ ਸ੍ਰੀ ਕਲ ਕੀ ਕਰ ਲੈ ਕਰਵਾਰ ਸੋ ਏਕ ਹਨੇ ਅਰ ਅਨੇਕ ਪਰਾਏ ਮਾਰ ਮਚੀ ਬਿਸੰਭਾਰ ਜਵੈ ਤਵ ਆਇਦ ਛੋਰ ਸਵੈ ਪੜ ਭਾਜੇ ਢਾਰ ਹਥਿਆਰ ਉਤਾਰ ਸੁਨਾਏ ਸੋ ਏਕੀ ਬਾਰ ਭਜੈ ਨਹੀਂ ਗਾਜੇ ਸ੍ਰੀ ਕਲ ਕੀ ਅਵਤਾਰ ਤਹਾਂ ਗੈ ਸ਼ਸਤਰ ਸਵੈ ਇਹ ਭਾਂਤ ਬਿਰਾਜੇ ਭੂਮ ਆਕਾਸ ਪਤਾਰ ਚਕਿਓ ਛਬ ਦੇਵ ਅਦੇਵ ਦੋ ਲਖ ਲਾਜੇ ਦੇਖ ਪ੍ਰਿਤਨਾ ਹਰ ਕੀ ਕਲ ਕੀ ਅਵਤਾਰ ਹਥਿਆਰ ਸੰਭਾਰੇ ਬਾਣ ਕਮਾਨ ਕਿਰਪਾਨ ਗਦਾ ਛਿਨ ਵੀ ਸਵੈ ਕਰ ਚੂਰਨ ਡਾਰੇ ਭਾਗ ਚਲੇ ਭਾਂਤ ਪਟਾ ਜਿਮ ਪੌਣ ਬਹਿ ਦ੍ਰੁਮਪਾਤ ਨਿਹਾਰੇ ਪੈਰ ਪਰੀ ਕਸ਼ਮਾਨ ਰਹਿਓ ਨਹੀਂ ਬਾਨ ਡਾਰ ਨਿਦਾਨ ਪਧਾਰੇ ਸੋ ਪ੍ਰਿਆ ਛੰਦ ਕਹੂੰ ਪਟ ਮਿਲਤ ਮੁਖ ਮਾਰ ਉਚਾਰਤੇ ਕਹੂੰ ਪਟ ਭਾਜ ਪੁਕਾਰ ਤੇ ਆਰਤ ਕੇਤਕ ਜੋਧ ਫਿਰਤ ਦਲ ਗਾਹਤ ਕੇਤਕ ਜੂਜ ਬਰੰਗਨ ਬਿਆਤ ਕਹੂੰ ਬਰਬੀਰ ਫਿਰਤ ਸਰ ਮਾਰਤ ਕਹੂੰ ਰਣ ਛੋਰ ਪੈਤ ਪਟ ਆਰਤ ਕੇਈ ਡਰ ਡਾਰ ਹੰਤ ਰਣ ਜੋਦਾ ਕੇਈ ਮੁਖ ਮਾਰ ਰਟਤ ਕਰ ਕਰੋਦਾ ਕੇਈ ਖਗ ਖੰਡ ਗਿਰਤ ਰਣ ਛਤਰੀ ਕੇਤਕ ਭਾਗ ਚਲਤ ਤਰਸ ਯਤਰੀ ਕੇਤਕ ਨਿਭ੍ਰਮ ਜੁਦ ਮਚਾਵਤ ਆਹਵ ਸੀ ਦਿਵਾਲਿਆ ਪਾਵਤ ਕੇਤਕ ਜੂਜ ਮਰਤ ਰਣ ਮੰਡਲ ਕੇਕ ਭੇਤ ਬ੍ਰਹਮ ਬ੍ਰਹਮੰਡਲ ਕੇਕ ਆਣ ਪ੍ਰਹਾਰਤ ਸੰਗੈ ਕੇਤਕ ਭੰਗ ਗਿਰਤ ਹੋਏ ਅੰਗੈ ਵਿਸ਼ੇਖ ਛੰਦ ਬਾਜ ਬਿਨਾ ਪਟ ਲਾਜ ਸਵੈ ਤੈ ਸਾਜ ਜਹਾਂ ਨਾਚਤ ਭੂਤ ਪਿਸਾਚਣ ਸਾਚਰ ਰਾਜ ਤਹਾਂ ਦੇਖਤ ਦੇਵ ਦੇ ਮਹਾਰਣ ਕੋ ਵਰਨੈ ਜੂਝ ਭਇਓ ਜੇ ਭਾਸੋ ਪਾਰਥ ਸੋ ਕਰਨੈ ਦਾਵ ਕਰੈ ਰਖਾਇ ਮਹਾ ਠਾਨ ਠੀ ਕੋ ਭਰੇ 500 ਪਾਵਕ ਜਾਨ ਪੱਠੀ ਕ੍ਰੋਧ ਪਰੇ ਰਣ ਛਤਰ ਜੇ ਅਤਰਣ ਝਾਰਤ ਹੈ ਪਾਚ ਲੈ ਨਹੀਂ ਪਾਵਸ ਮਾਰ ਪੁਕਾਰਤ ਹੈ ਦੇਖਤ ਹੈ ਦਿਵ ਦੇਵ ਤਨੈ ਤਨ ਜੰਪਤ ਹੈ ਭੂਮ ਆਕਾਸ਼ ਪਤਾਲ ਚਵੋ ਚੱਕ ਕੰਪਤ ਹੈ ਪਾਜਤ ਹਨ ਵੀਰ ਮਹਾਰਣ ਗਾਜਤ ਹੈ ਜੱਜ ਭੁਜੰਗਣ ਨਾਰ ਲਕੇ ਛਬ ਲਾਜਤ ਹੈ ਤਾਵਤ ਹੈ ਕਰ ਕੋ ਮਹਾਸੁਰ ਸੂਰਤਾਂ ਮਾਨਤ ਹੈ ਬਿਕਰਾਰ ਭਿਆੰਕਰ ਜੁਦ ਜਹਾਂ ਪਾਵਤ ਹੈ ਸੁਰਨਾਰ ਸੁਸਾਮੈ ਜੁਜਤ ਹੈ ਦੇਵ ਦੇਵ ਗੰਧਰਵ ਸਭੈ ਕ੍ਰਿਤ ਸੁਜਤ ਹੈ ਚੰਚਲਾ ਛੰਦ ਮਾਰਬੇ ਕੋ ਤਾਹੇ ਤਾਗ ਧਾਏ ਵੀਰ ਸਾਵਧਾਨ ਹੋਣ ਲਾਗੇ ਜੁਦ ਕੇ ਜਹਾਂ ਤਹਾਂ ਸਭੈ ਵਿਧਾਨ ਭੀਮ ਪਾਦ ਤਾਏ ਕੈਨ ਸੰਕ ਕਾਏ ਕਰਤ ਆਏ ਜੂਜ ਜੂਜ ਕੈ ਮਰੈ ਸੋ ਦੇਵ ਲੋਕ ਬਸਤ ਜਾਏ ਤਾਨ ਤਾਨ ਬਾਨ ਕੋ ਅਜਾਨ ਬਾਹਤਾਵੀ ਜੂਜ ਜੂਜ ਕੈ ਮਰੈ ਲੋਕ ਲੋਕ ਪਾਵਹੀ ਰੰਗ ਜੰਗ ਅੰਗ ਨੰਗ ਭੰਗ ਅੰਗ ਹੋਏ ਪਰਤ ਟੂਕ ਟੂਕ ਹੋਏ ਗਿਰੈ ਸੋ ਦੇਵ ਸੁੰਦਰੀਨ ਵਰਤ ਤ੍ਰਿੜਕਾ ਛੰਦ ਤ੍ਰਿੜ ਰਿੜ ਤੀਰੰ ਬ੍ਰਿੜ ਰਿੜ ਬੀਰੰ ਤ੍ਰਿੜ ਰਿੜ ਟੋਲੰ ਬ੍ਰਿੜ ਰਿੜ ਬੋਲੰ ਤ੍ਰਿੜ ਰਿੜ ਤਾਜੀ ਬ੍ਰਿੜ ਰਿੜ ਬਾਜੀ ਹਰਿੜ ਰਿੜ ਹਾਥੀ ਸ੍ਰਿੜ ਰਿੜ ਸਾਥੀ ਬਰੇੜ ੜਿੜ ਬਾਣ ਜਰੇੜ ੜਿੜ ਜਵਾਨ ਛਿੜ ੜਿੜ ਛੋਰੈ ਜਰੇੜ ੜਿੜ ਜੋਰੈ ਖਰ ਰੜ ਖੇਤੰ ਪਰ ਰੜ ਪ੍ਰੇਤੰ ਝੜ ਰੜ ਨਾਚੈ ਰੰਗ ਝੜ ਰਾਚੈ ਹਰ ਰੜ ਹੂਰੰ ਗਣ ਰਣ ਪੂਰੰ ਕਰਾੜ ਰੜ ਕਾਛੀ ਨਰ ਰੜ ਨਾਚੀ ਤਰ ਰੜ ਤੇਗੰ ਜਨ ਕਹਣ ਬੇਗੰ ਚਰ ਰੜ ਚਮਕੈ ਝੜ ਰੜ ਚਮਕੈ ਜਰ ਰੜ ਜੋਧੰ ਕਿਰ ਰੜ ਕ੍ਰੋਧੰ ਜੜ ਰੜ ਜੂਝੈ ਲਰੜ ਰੜ ਰੂਝੈ ਖਰ ਰੜ ਖੇਤੰ ਅਰ ਰੜ ਅਚੇਤੰ ਬਰੜ ਰੜ ਬਾਜੀ ਗਿਰ ਰੜ ਗਾਜੀ ਗ੍ਰਿੜ ਰੜ ਗੱਜਣੰ ਕ੍ਰਿੜ ਰੜ ਭੱਜਣੰ ਰਿੜ ਰਿੜ ਰਾਜਾ ਲਿੜ ਰਿੜ ਲਾਜਾ ਖੇੜ ਰਿੜ ਖਾਂਡੇ ਬ੍ਰਿੜ ਰਿੜ ਬਾਂਡੇ ਅਰੜ ਰਿੜ ਅੰਗੰ ਜਰੜ ਰਿੜ ਜੰਗੰ ਪਾਦੜੀ ਛੰਦ ਇਹ ਪਾਂਚ ਸੈਨ ਜੁਜੀ ਅਪਾਰਣ ਰੋ ਕ੍ਰੋ ਧਾਏ ਲੁਝਾਰ ਤਜੰਤ ਬਾਣ ਗਜੰਤ ਵੀਰ ਉਠੰਤ ਨਾਦ ਭਜੰਤ ਭੀਰ ਤਾਏ ਸਵਾ ਜੋਧਾ ਸਕੋਪ ਕੱਢਤ ਕਿਰਪਾਨ ਬਾਹੰਤ ਧੋਪ ਲੁਝੰਤ ਸੂਰਜ ਜੰਤਾ ਪਾਰ ਜਨ ਸੇਤ ਬੰਦ ਦਿਖੀਤ ਪਹਾਰ ਕਟੰਤ ਅੰਗ ਭਵਕੰਤ ਘਾਵ ਸਿਜੰਤ ਸੂਰਜ ਜੰਤ ਚਾਵ ਨਿਰਖੰਤ ਸਿਧ ਚਾਰਨ ਅਨੰਤ ਉਚਰੰਤ ਕ੍ਰਿਤ ਜੋਧਨ ਬੇਅੰਤ ਨਾਚੰਤ ਆਪ ਈਸ਼ਰ ਕਰਾਲ ਬਾਜੰਤ ਡੌਰ ਭੈ ਕਰ ਵਿਸਾਲ ਉਹ ਅੰਤ ਮਾਲ ਕਾਲੀ ਕਪਾਲ ਚਲ ਚਿਤ ਚਖ ਛਾੜੰਤ ਜਵਾਲ ਰਚਾਵਲ ਛੰਦ ਬਜੇ ਘੋਰ ਬਾਜੇ ਤੁਨੰਗ ਮੇਗ ਲਾਜੇ ਖੇ ਖੇਤ ਖੱਤਰੀ ਤਜੇ ਤਾਣ ਪੱਤਰੀ ਗਿਰੈ ਅੰਗ ਪੰਗੰਗ ਨਚੇ ਜੰਗ ਰੰਗੰ ਖੁਲੇ ਖੱਗ ਖੂਨੀ ਚੜੇ ਚੌਪ ਦੂਨੀ ਭਇਓ ਕੋਰ ਜੁਧੰ ਇਤੀ ਕਾਹ ਸੁਦੰ ਜਿਣਿਓ ਕਾਲ ਰੂਪੰ ਭਜੇ ਸਰਬ ਭੂਪੰ ਸਬੈ ਸੈਣ ਭਾਜਾ ਫਿਰਿਓ ਆਪ ਰਾਜਾ ਠਟਿਓ ਆਣ ਜੁਧੰ ਭਇਓ ਨਾਦ ਉਦੰ ਤਜੇ ਬਾਣ ਐਸੇ ਬਣਨ ਪੱਤਰ ਜੈਸੇ ਜਲੰਗ ਮੇਘ ਧਾਰਾ ਨਭੰ ਜਾਣ ਤਾਰਾ ਕਰੰ ਅੰਸਮਾਲੀ ਸਤਰ ਸਾਲੀ ਚਹੂ ਔਰ ਛੂਟੇ ਮਹਾ ਜੋਤ ਜੂਟੇ ਚਲੇ ਕੀਟ ਕਾਸੇ ਬੜੇ ਟਿੱਡ ਕਾਸੇ ਕਨੰ ਸਿਧ ਰੇਤੰ ਤਨੰ ਰੋਮ ਤੇਤੰ ਛੁਟੈ ਸਵਰਨ ਭੁਖੀ ਸੁਧੰ ਸਾਰ ਮੁਖੀ ਕਲੰਕੰਕ ਪਤਰੀ ਤਜੇ ਜਾਣ ਛਤਰੀ ਗਿਰੈ ਰੇਤ ਖੇਤੰ ਨਚੇ ਭੂਤ ਪ੍ਰੇਤੰ ਕਰੈ ਚਿਤ ਚਾਰੰ ਤਜੈ ਬਾਣ ਧਾਰੰ ਹਲੈ ਜੋਦ ਜੋਧੰ ਕਰੈ ਕਾਇ ਕ੍ਰੋਧੰ ਖੈ ਖਗ ਖੱਗੈ ਉਠੈ ਝਾਲ ਅੱਗੈ ਨੱਚੇ ਪੱਖ ਲੈ ਚਲੇ ਬਾਰਿਆਲੇ ਆਲੇ ਹਸੇ ਪ੍ਰੇਤ ਨਾਚੈ ਰਣੰਗ ਰੰਗ ਰਾਚੈ ਨਚੇ ਪਾਰਬਤੀ ਸੰਗ ਮੰਡਿਓ ਜੁਧ ਈ ਸੰਗ ਤਸੰਗ ਦਿਓਸ ਕ੍ਰੁੱਧੰ ਭਇਓ ਕੋਰ ਜੁਦੰ ਪੁਨਰ ਵੀਰ ਤਿਆਗਿਓ ਪਗੰ ਦ્વੈਗ ਪਾਗਿਓ ਫਿਰੋ ਫੇਰ ਐਸੇ ਕ੍ਰੋਧੀ ਸਾਂਪ ਜੈਸੇ ਪੁਨਰ ਜੁਧ ਮੰਡਿਓ ਸਰੰਗ ਓਗ ਛੰਡਿਓ ਤਜੇ ਵੀਰ ਬਾਣ ਮ੍ਰਿਤੰ ਆਏ ਤ੍ਰਾਣੰ ਸਵੈ ਸਿਧ ਦੇਖੈ ਕਲੰਕ੍ਰਿਤ ਲੇਖੈ ਤਨੰ ਧਨ ਜੰਪੈ ਲਖੈ ਪੀਰ ਕੰਪੈ ਨਰਾਜ ਛੰਦ ਆਨ ਆਨ ਸੂਰਮਾ ਸਧਾਨ ਬਾਨ ਧਾਵਹੀ ਰੂਜ ਜੂਜ ਕਹਿ ਮਰੇ ਸੋ ਦੇਵ ਨਾਰ ਪਾਵਹੀ ਸੋ ਰੀਜ ਰੀਜ ਅਛਰਾਂ ਅਲਛ ਸੂਰਨੋ ਬਰੈ ਪ੍ਰਬੀਨ ਬੀਨ ਬੀਨ ਕਹਿ ਸੋ ਧੀਨ ਪਾਨ ਕਹਿ ਤਰੈ ਸਨਦ ਭਦ ਯਦ ਵੈ ਵਿਰੁੱਧ ਸੂਰ ਤਾਵਹੀ ਸੋ ਕ੍ਰੋਧ ਸਾੰਗ ਤੀਚਣ ਕੇ ਤਾਕ ਸਤਰ ਲਾਵਹੀ ਸੋ ਜੂਜ ਜੂਜ ਕਹਿ ਗਿਰੈ ਅਰੂਜ ਲੂਜ ਕਹਿ ਹਠੀ ਅਬੂਜ ਔਰ ਧਾਵਹੀ ਬਨਾਏ ਸੈਨ ਏਕਠੀ ਸੰਗੀਤ ਭੁਜੰਗ ਪ੍ਰਿਆ ਛੰਦ ਕਾਗੜਦੰਗ ਕੋ ਪਾਰ ਆਗੜਦੰਗ ਰਾਜਾ ਕਾਗੜਦੰਗ ਕੋਰੇ ਬਾਗੜਦੰਗ ਬਾਜਾ ਫਾਗੜਦੰਗ ਫੀਲੰ ਛਾਗੜਦੰਗ ਛੂਟੇ ਸਾਗੜਦੰਗ ਸੂਰੰ ਜਾਗੜਦੰਗ ਜੂਟੇ ਬਾਗੜਦੰਗ ਬਾਜੇ ਨਾਗੜਦੰਗ ਨਗਾਰੇ ਜਾਗੜਦੰਗ ਜੋਧਾ ਮਾਗੜਦੰਗ ਮਾਰੇ ਟਾਗੜਦੰਗ ਡਿੱਗੇ ਖਾਗੜਦੰਗ ਖੂਨੀ ਜਾਗੜਦੰਗ ਚੌਪੇ ਦਾਗੜਦੰਗ ਦੂਨੀ ਹਾਗੜਦੰਗ ਹੱਸੇ ਸਾਗੜਦੰਗ ਸਿੱਧੰ ਭਾਗੜਦੰਗ ਪਾਜੇ ਬਾਗੜਦੰਗ ਬ੍ਰਿਧੰ ਛਾਗੜ ਨੰਗ ਛੁੱਟੇ ਤਾਗੜ ਨੰਗ ਤੀਰੰ ਜਾਗੜ ਨੰਗ ਜੁਟੇ ਬਾਗੜ ਨੰਗ ਬੀਰੰ ਕਾਗੜ ਨੰਗ ਕੋਹਕੇ ਬਾਗੜ ਨੰਗ ਬਾਣੰ ਫਾਗੜ ਨੰਗ ਫਰਕੇ ਨਾਗੜ ਨੰਗ ਨਿਸ਼ਾਨੰ ਬਾਗੜ ਨੰਗ ਬਾਜੀ ਭਾਗੜ ਨੰਗ ਭੇਰੀ ਸਾਗੜ ਨੰਗ ਸੈਣੰ ਫਾਗੜ ਨੰਗ ਫੇਰੀ ਭਾਗੜ ਨੰਗ ਭੀਰੰ ਕਾਗੜ ਨੰਗ ਕੰਪੈ ਮਾਗੜ ਨੰਗ ਮਾਰੇ ਜਾਗੜ ਨੰਗ ਜੰਪੈ ਛਾਗੜ ਨੰਗ ਛਪਰੰ ਭਾਗੜ ਨੰਗ ਭਾਜੇ ਚਾਗੜ ਨੰਗ ਚਿੱਤੰ ਲਾਗੜ ਨੰਗ ਲਾਜੇ ਛਾਗੜ ਨੰਗ ਛੋਰਿਓ ਰਾਗੜ ਨੰਗ ਰਾਜਾ ਸਾਗੜ ਨੰਗ ਸੈਣ ਭਾਗੜ ਨੰਗ ਭਾਜਾ ਛਾਗੜ ਨੰਗ ਛੂਟੇ ਬਾਗੜ ਨੰਗ ਬਾਣ ਰਾਗੜ ਨੰਗ ਰੋਕੀ ਦਾਗੜ ਨੰਗ ਦਾਗੜਦੰਗ ਮਾਗੜ ਨੰਗ ਮਾਰੇ ਬਾਗੜ ਨੰਗ ਬਾਣ ਬਾਣੰ ਨੰਗ ਟੂਟੇ ਤਾਗੜ ਨੰਗ ਤਾਣ ਲਾਗੜ ਨੰਗ ਲਾਗੇ ਦਾਗੜ ਨੰਗ ਦਾਹੇ ਨੰਗ ਡਾਰੇ ਬਾਗੜ ਨੰਗ ਬਾਹੇ ਬਾਗੜ ਨੰਗ ਬਰਖੇ ਫਾਗੜ ਨੰਗ ਕੂਲੰ ਮਾਗੜ ਨੰਗ ਮਿਟਿਓ ਸਾਗੜ ਨੰਗ ਸੂਲੰ ਮਾਗੜ ਨੰਗ ਮਾਰਿਓ ਭਾਗੜ ਨੰਗ ਭੂਪੰ ਕਾਗੜਦੰ ਕੋਪੇ ਰਾਗੜਦੰ ਰੂਪੰ ਜਾਗੜਦੰ ਜੰਪੈ ਪਾਗੜਦੰ ਪਾਨੰ ਦਾਗੜਦੰ ਦੇਵੰ ਆਗੜਦੰ ਆਨੰ ਸਾਗੜਦੰ ਸਿੱਧੰ ਕਾਗੜਦੰ ਕਿਤੰ ਬਾਗੜਦੰ ਬਨਾਏ ਕਾਗੜਦੰ ਕਬਿਤੰ ਗਾਗੜਦੰ ਗਾਵੈ ਕਾਗੜਦੰ ਕਬਿਤੰ ਧਾਗੜਦੰ ਧਾਵੈ ਬਾਗੜਦੰ ਬ੍ਰਿਤੰ ਹਾਗੜਦੰ ਹੋਹੀ ਜਾਗੜਦੰ ਜਾਤਰਾ ਨਾਗੜਦੰ ਨਾਚੈ ਪਾਗੜਦੰ ਪਾਤਰਾ ਪਾਦਰੀ ਛੰਦ ਸੰਬਰ ਨਰੇਸ ਮਾਰਿਓ ਨਿਦਾਨ ਢੋਲੰਗ ਮਿਰਦੰਗ ਬੱਜੇ ਪ੍ਰਮਾਨ ਭਾਜੇ ਸੋ ਵੀਰ ਤਾ ਜੁਧ ਤਰਾਸ ਤਾ ਸ਼ਸਤਰ ਸਰਬ ਭੈ ਚਿਤ ਨਿਰਾਸ ਬਰਖੰਦ ਦੇਵ ਪੋਹ ਪਾਣ ਬ੍ਰਿਸ਼ਟ ਹੋਵੰਤ ਜਗਤ ਜਹਤਾ ਸੋ ਇਸ਼ਟ ਪੂਜੰਤ ਲਾਗ ਦੇਵੀ ਕਰਾਲ ਹੋਵੰਤ ਸਿੱਧ ਕਾਰੇ ਸੋ ਢਾਲ ਪਾਵੰਤ ਦਾਨ ਜਾਚਕ ਦੁਰੰਤ ਪਾਖੰਤ ਕਿਤ ਜਹਤਾ ਬੇਅੰਤ ਜਗ ਧੂਰ ਦੀਪ ਜਗ ਆਦ ਦਾਨ ਹੋਵੰਤ ਹੋਮ ਬੇਦਨ ਵਿਧਾਨ ਪੂਜੰਤ ਲਾਗ ਦੇਵੀ ਦੁਰੰਤ ਤਜ ਸਰਬ ਕਾਜ ਜਹਤਾ ਮਹੰਤ ਬਾਂਧੀ ਤੁਜਾਨ ਪਰਮ ਪ੍ਰਚੰਡ ਪਰਚੁਰਿਓ ਸੋ ਧਰਮ ਖੰਡੇ ਅਖੰਡ ਇਤ ਸ੍ਰੀ ਵਿਚਿਤ੍ਰ ਨਾਟ ਗ੍ਰੰਥੇ ਕਲ ਕੀ ਅਵਤਾਰ ਸੰਭਰ ਨਰੇਸ਼ ਬਧਾ ਵਿਜੈ ਭਏਤ ਵਰਣਨ ਨਾਮ ਸੰਭਰ ਜੁਦ ਧਿਆਇ ਸਮਾਪਤ ਮਸਤ ਸੁਭ ਮਸਤ